ਦੋਹਰਾ ਰਾਜਮਤੀ ਰਾਣੀ ਰਹੈ ਉੱਤਰ ਦੇਸ ਅਪਾਰ ਗੜ ਬਿਦਨੈ ਤਾਂ ਸੀ ਵਦੂ ਔਰ ਨਾ ਸਕਿਓ ਸਵਾਰ ਬਿਬ੍ਰਹਮ ਦੇ ਵਡੋ ਬਲੀ ਤਾਕੋ ਰਹੈ ਨਰੇਸ ਤਾਕੋ ਤਾ ਸਮੁੰਦਰ ਲਗ ਮਨੀਤ ਚਾਰੋ ਦੇਸ ਕਿਰਪਾ ਨਾਥ ਜੋਗੀ ਤਹਾਂ ਜਾ ਸਮਰੂਪ ਨਾ ਔਰ ਲਖ ਅਬਲਾ ਭੂ ਪਰ ਗਿਰੈ ਭਈ ਮੂਰਛ ਨਾ ਠੌਰ ਚਉਪਈ ਬੋਲ ਲੈ ਰਾਣੀ ਜੋਗ ਇਸ ਵਰ ਕਾਮ ਕੇਲਤਾ ਸੋ ਬੋ ਵਿਦ ਕਰ ਪੁਨ ਤਾਹੀ ਆਸਨ ਪਹੁੰਚਾਇਓ ਰਹਿਨ ਭਈ ਤਬ ਬਹੁਰ ਮੰਗਾਇਓ ਦੋਰਾ ਭੂਤਰ ਸਿੰਘ ਤਹਾਉ ਤੋ ਅਤ ਸੁੰਦਰ ਇਕ ਰਾਜ ਸਾਜ ਬਾਜ ਭੀਤਰ ਕਿਦੋ ਵਿਸ਼ਕਰਮਾ ਤੇ ਬਾਜ ਰਾਜ ਨਿਰਖ ਸੁੰਦਰ ਕਨੋ ਰਾਣੀ ਲਿਓ ਬੁਲਾਏ ਪ੍ਰਥਮ ਭੋਗ ਤਾਸੋ ਕਰਿਓ ਪੁਨ ਯੋ ਕਹਿਓ ਬਨਾਏ ਅੜਿਲ ਸੁਨ ਹੋ ਪ੍ਰੀਤਮ ਰਾਜ ਕਾਜ ਮੁਰਕੀ ਦੀਐ ਕਛ ਧਨ ਛੋਰ ਭੰਡਾਰ ਹਮਾਰੋ ਲੀ ਦੀਐ ਖੋਦ ਭੂਮ ਤਰ ਮੰਡਪ ਏਕ ਬਨਾਈਐ ਹੋ ਮੰਡਪ ਲਖਿਓ ਨਾ ਜਾਏ ਭੂਮ ਲਹਿ ਜਾਈਐ ਤਬ ਤਿਨ ਛੋਰ ਪੰਡਾਰ ਅਮਿਤ ਧਨ ਕੋ ਲਿਓ ਖੋਦ ਭੂਮ ਕੇ ਤਰੇ ਬਨਾਵਤ ਮਟ ਭਇਓ ਕੈਸੋ ਈ ਸਿਆਨੋ ਲਖੈ ਨ ਦੇਵਲ ਪਾਈਐ ਹੋ ਔਰ ਭੂਮ ਸੀ ਸੋ ਭੂ ਚਿਤ ਮੈਂ ਲਿਆਈਐ ਚਉਪਈ ਰਾਜ ਹੈ ਰਾਣੀ ਰੋਜ ਬੁਲਾਵੈ ਪਾਂਤ ਪਾਂਤ ਕੇ ਕੇਲ ਕਮਾਵੈ ਅਤ ਸਨੇਹ ਤਾਸੋ ਬਜਾਇਓ ਜਨਕ ਸਾਥ ਫੇਰਨ ਕੋ ਪਾਇਓ ਕੇਲ ਕਮਾਏ ਰਾਜ ਜਬ ਜਾਵੇ ਤਬ ਰਾਣੀ ਜੋਗੀ ਹੈ ਬੁਲਾਵੇ ਚਿਮਟ ਚਿਮਟਤਾ ਸੋ ਰਤਿ ਮਾਨੈ ਮੂਰਖ ਰਾਵ ਭੇਦ ਨਹਿ ਜਾਣੈ ਕਾਮ ਅਧਿਕ ਦਿਨ ਰਾਜ ਸੰਤਾਇਓ ਬਿਨ ਬੋਲੇ ਰਾਣੀ ਕੇ ਆਇਓ ਕੇਲ ਕਰ ਸੋ ਤ੍ਰੀ ਲਖ ਪਾਈ ਕੇ ਕੋਪ ਜਗਿਓ ਜੀ ਆਈ ਅੜਿਲ ਕੇਲ ਕਰਤ ਰਾਣੀ ਤੇ ਲਖਿਓ ਬਨਾਇਕੈ ਬਾਂਧ ਰਸਰੀਆਂ ਲਿਓ ਸੋ ਦਿਓ ਜਰਾਇਕੈ ਕਿਰਪਾਨਾਥ ਕੇ ਸਾਥ ਕਹਿਓ ਯੋ ਜਾਇ ਕਰ ਹੋ ਜੋ ਮੈਂ ਕਹੋ ਚਿਰਤਰ ਸੋ ਕਰੀਐ ਨਾਥ ਬਾਰ ਚਉ ਪਈ ਖਾਨ ਪਾਨ ਆਗੇ ਤਬ ਤਾਰੇ ਹਉ ਮੁੰਦਰਿਤ ਮਠ ਕੋ ਦਵਾਰਨ ਕਰ ਹਉ ਖੋਦ ਭੂਮ ਇਕ ਚਿਰਤਰ ਦਿਖਾਇ ਹਉ ਤਬ ਚਰਨਨ ਤਰ ਰਾਵ ਚੁਕਾਇ ਹਉ ਯੋ ਕੈ ਮੂਦ ਦਵਾਰਨ ਲਿਓ ਆਗੇ ਢੇਰ ਭਸਮ ਤੇ ਕੀਓ ਆਪ ਰਾਵ ਸੋ ਜਾਏ ਜਤਾਇਓ ਸੋਤ ਸਮੈ ਸੁਪਨ ਮੈਂ ਪਾਇਓ ਇਕ ਜੋਗੀ ਸੁਪਨੇ ਮੈਂ ਲੈਓ ਤੇ ਮੋਸੋ ਐਸੇ ਜਨ ਕਹਿਓ ਖੋਦ ਭੂਮ ਤੁਮ ਮੋਹਿ ਨਿਕਾਰੋ ਵਹਿ ਹੈ ਬੜੋ ਪ੍ਰਤਾਪ ਥਿਆਰੋ ਭੂਤਰ ਰਾਜ ਖੋਦ ਵੇ ਲਾਇਓ ਮੈਂ ਤੁਮ ਸੋ ਯੋ ਆਣ ਸੁਨਾਇਓ ਤੁਮਹੂ ਚਲੇ ਸੰਗ ਵੈ ਤਾਹਾਂ ਕਹਾਂ ਚਰਿਤ ਹੋਇ ਹੈ ਧਉ ਵਹਾਂ ਯੋ ਕਰ ਨਿਰਪਤ ਸੰਗ ਲੈ ਆਈ ਭੂ ਖੋਦਨ ਤ੍ਰੀ ਦਇਓ ਲਗਾਈ ਮੰਡਪ ਤਾਹਾਂ ਏਕ ਜਬ ਲਹਿਓ ਤਨ ਤਨ ਪਤ ਤ੍ਰੀ ਸੋ ਕਹਿਓ ਜੋਗੀ ਨਿਰਖ ਸਖੀ ਪਜ ਆਏ ਦੌਰ ਨਿਰਪਤ ਚਰਨਨ ਲਵਟਾਈ ਕਹਿਓ ਸੋ ਜਬ ਖੋਲ ਦ੍ਰਿਗ ਭਇਓ ਤਬ ਹੀ ਰਾਜ ਭਸਮ ਵੈ ਗਇਓ ਤਬ ਰਾਣੀ ਜੋ ਬਚਨ ਉਚਾਰੇ ਸੁਨ ਹੋ ਰਾਹ ਪ੍ਰਾਨ ਤੇ ਪਿਆਰੇ ਮੋ ਕੋ ਜਾਣ ਪ੍ਰਥਮ ਤਹ ਦੀਜੈ ਬਹਰੋ ਆਪ ਪਿਆਨ ਨੂੰ ਕੀਜੈ ਯੋ ਕਹਿ ਕੈ ਅਬਲਾ ਤਹ ਗਈ ਤਾਂ ਸੋ ਕੇਲ ਕਮਾਵਤ ਭਈ ਤਾ ਪਾਛੇ ਨਿਰਪ ਕੋ ਤਹ ਲਿਆਈ ਜੋਗੀ ਕੀ ਝਾਈ ਦਿਖਰਾਈ ਤਬ ਜੋਗੀ ਜੋ ਬਚਨ ਉਚਾਰੇ ਬਹੁਤ ਜਾਨ ਵੀ ਅਬ ਲਗ ਥਾਰੇ ਤਾਕੋ ਹਮਕੋ ਨੀਰ ਦਿਖਰੀਐ ਹਮਕੋ ਸ਼ੋਕ ਨਿਵਾਰਨ ਕਰੀਐ ਜਬ ਰਾਜੈ ਐਸੇ ਸੁਨ ਪਾਇਓ ਪਰ ਗਾਗਰ ਗੰਗਾ ਜਲ ਲਿਆਇਓ ਆਏ ਸੋ ਨੀਰ ਬਿਲੋਕਿਓ ਜਬ ਹੀ ਐਸੇ ਬਚਨ ਉਚਾਰੇ ਤਬ ਹੀ ਨਿਜ ਤੂੰਬਾ ਤੇ ਦੂਧ ਦਿਖਾਇਓ ਗੰਗੋਦਕ ਤਹਿ ਕੋ ਠਹਿਰਾਇਓ ਕਹਿਓ ਜਾਨਵੀ ਕੋ ਕਾ ਭਇਓ ਤਬ ਪੈ ਥੋ ਅਬ ਜਲ ਵਹਿ ਗਇਓ ਦੁਹਰਾ ਸਤ ਕੇ ਜੁਗ ਮੈਂ ਹਮੋ ਯਾ ਮੈਂ ਕਿਉ ਨਿਵਾਸ ਅਬ ਵਰਤਤ ਜੁਗ ਕੌਣ ਸੋ ਸੋ ਤੁਮ ਕਹੋ ਪ੍ਰਕਾਸ਼ ਚਉਪਈ ਸਤਜੁਗ ਬੀਤੇ ਤ੍ਰੇਤਾ ਪਇਓ ਤਾ ਪਾਛੇ ਦੁਆਪਰ ਵਰਤਇਓ ਤਬ ਤੇ ਸੁਨ ਕਲਯੁਗ ਅਬ ਆਇਓ ਸੋ ਤੋਏ ਕਹਾ ਹਮ ਪ੍ਰਗਟ ਸੁਨਾਇਓ ਕਲਯੁਗ ਨਾਮ ਜਬੈ ਸੁਨ ਲਇਓ ਹਾ ਹਾ ਸ਼ਬਦ ਉਚਾਰਤ ਪਇਓ ਤੇਹ ਮੋਇ ਬਾਤ ਲਗਣ ਨਹਿ ਦੀਜੈ ਬਹੁਰੋ ਮੂੰਦ ਦੁਆਰਨ ਜੈ ਰਾਣੀ ਬਾਤ ਮੈਂ ਸੇਵਾ ਤੁਮਰੀ ਪ੍ਰਭ ਕਰਹੁ ਏਕ ਪਾਏ ਠਾਡੀ ਜਲ ਭਰਹੁ ਮੂੰਦਨ ਦਵਾਰਨ ਕੋ ਕਿਉ ਲੀਜੈ ਹਮ ਪਰਨਾਥ ਅਨੁਗ੍ਰਹ ਕੀਜੈ ਹੁਨ ਰਾਜੈ ਯਉ ਬਚਨੋ ਚਾਰੋ ਕਿਰਪਾ ਕਰੋ ਮੈਂ ਦਾਸ ਤਿਹਾਰੋ ਯਹ ਰਾਣੀ ਸੇਵਾ ਕਾ ਲੀਜੈ ਮੋ ਪਰਨਾਥ ਅਨੁਗ੍ਰਹ ਕੀਜੈ ਦੋਹਰਾ ਸੇਵਾ ਕਹ ਰਾਣੀ ਦਈ ਯਉ ਰਾਜੈ ਸੁਖ ਪਾਏ ਦਵਾਰਨ ਮੂੰਦਨ ਨਾ ਦਇਓ ਰਹਿਓ ਚਰਨ ਲਪਟਾਏ ਮੂੜ ਰਾ ਪਰ ਫੁੱਲਤ ਪਇਓ ਸਕਿਓ ਨਾ ਛਲ ਕਛ ਪਾਏ ਸੇਵਾ ਕੋ ਰਾਣੀ ਦਈ ਤਾਹੇ ਸਿਧ ਠਹਰਾਏ ਰਾਜਮਾਰ ਰਾਜਾ ਛਲਿਓ ਰਤ ਜੋਗੀ ਸੌਕੀਨ ਅਦਭੁਤ ਚਰਿਤ੍ਰ ਤ੍ਰਿਆਨ ਕੋ ਸਖਤ ਨ ਕੋ ਚੀਨ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 143 ਸੂਨ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਬੀਕਾਨੇ ਰਾਵ ਇਕ ਭਾਰੋ ਤੀਨ ਪਵਨ ਪੀਤਰ ਉਜਿਆਰੋ ਪਤੀ ਸਿੰਗਾਰ ਰਾਵ ਕੀ ਰਾਣੀ ਸੁੰਦਰ ਭਵਨ ਚੌਦਹੂ ਜਾਨੀ ਅੜਿਲ ਕਹਾਰਾਏ ਮਾਤਾਪ ਸੁਦਾਗਰ ਆਇਓ ਲਖ ਰਾਣੀ ਕੋ ਰੂਪਿਓ ਲਲਚਾਇਓ ਭੇ ਸਾਹਤ ਰੀਤੇ ਗ੍ਰਹਿ ਲਿਓ ਬੁਲਾਏ ਕੈ ਹੋ ਮਨ ਮਾਨਤ ਰਤਿ ਕਰੀ ਅਧਿਕ ਸੁਖ ਪਾਏ ਕੈ ਚਉਪਈ ਨਿਤ ਪ੍ਰਦ ਰਾਣੀ ਤਾਏ ਬੁਲਾਵੇ ਪਾਂਤ ਪਾਂਤ ਸੋ ਭੂਖ ਕਮਾਵੇ ਜਾਣਤ ਰਹਿਣ ਅੰਤ ਜਬ ਆਈ ਤਾਏ ਦੇਤ ਨਿਜ ਤਾਮ ਪਠਾਈ ਅੜਿਲ ਚੁਨ ਚੁਨ ਪਲੀ ਮਤਾ ਸੁਦਾਗਰ ਲਿਆਵੀ ਰਾਣੀ ਤਾ ਕੋ ਪਾਏ ਘਨੋ ਸੁਖ ਪਾਵੀ ਅਤ ਧਨ ਛੋਰ ਭੰਡਾਰ ਦੇਹ ਤਹ ਨਿਤੈ ਪ੍ਰਤ ਹੋ ਬਸਿਓ ਰਹਾ ਤੇ ਅਬਲਾ ਕੇ ਪ੍ਰੀਤਮ ਨਿਤੈ ਚਿਤ ਚਉਪਈ ਮੂਰਖ ਰਾਵ ਜਵੈ ਸੁਨ ਪਾਈ ਪਾਂਤ ਪਾਂਤ ਰਾਣੀ ਡਰ ਪਾਈ ਯਾਤਰੀ ਕੋ ਅਬ ਹੀ ਹੰਦੈ ਹੋ ਖੋਦ ਭੂਮ ਕੇ ਬਿਖੈ ਗਡੈ ਹੋ ਜਬ ਰਾਣੀ ਐਸੇ ਸੁਨ ਪਾਇਓ ਤਉਨ ਜਾਰ ਕੋ ਬੋਲ ਪਠਾਇਓ ਤਾ ਕੋ ਕਹਿਓ ਸੰਗ ਮੋਇ ਲੀਜੈ ਆਪਣੇ ਦੇਸ ਪਿਆਨੋ ਕੀਜੈ ਮੰਦਰ ਏਕ ਹਜ਼ਾਰ ਬਨਾਇਓ ਦੋ ਦਵਾਰਨ ਤਾ ਮੈਂ ਰਖਵਾਇਓ ਹਮ ਖੋਜਤ ਇਹ ਮਗ ਜੋ ਐ ਹੈ ਦੂਜੇ ਦਵਾਰ ਨਿਕ ਸਮਝੈ ਹੈ ਅੜਿਲ ਏਕ ਸਾਂਢਣੀ ਨਿਪਕੀ ਲਈ ਮੰਗਾਏ ਕਹਿ ਤਾ ਪਰ ਭੈ ਸਵਾਰ ਦੋ ਸੁਖ ਪਾਏ ਕਹਿ ਤੌਣ ਮਹਲ ਕੇ ਭੀਤਰ ਪਹੁੰਚੇ ਆਏ ਕਰ ਹੋ ਭਾਂਤ ਭਾਂਤ ਕੇ ਕੇਲ ਕਰੇ ਸੁਖ ਪਾਏ ਕਰ ਸੁਣ ਰਾਜਾ ਤ੍ਰੇ ਭੱਜੀ ਚੜਿਓ ਰਿਸ ਖਾਏ ਕਹਿ ਸਾਥੀ ਲੀਨੋ ਸੰਗ ਨ ਕੋ ਬੁਲਾਏ ਕੈ ਲੈ ਪਾਇਨ ਕੇ ਖੋਜ ਪਹੁੰਚਿਓ ਆਏ ਕਰ ਹੋ ਵਾ ਮੰਦਰ ਕੇ ਮਾਝ ਧਸਿਓ ਕੁਰ ਰਾਏ ਕਰ ਦੋਹਰਾ ਥਕ ਸਾਂਡਨ ਤਿਨ ਕੀ ਗਈ ਤਹਾਂ ਜੋ ਪਹੁੰਚੇ ਜਾਏ ਅਥਕ ਊਠਣੀ ਰਾਵ ਚੜ ਤਹਾਂ ਪਹੁੰਚਿਓ ਆਏ ਪੁੱਤਰ ਸਾਂਢ ਤੇ ਰਾਵ ਤਲ ਤਾਹਾਂ ਚੜਿਓ ਰਿਸ ਖਾਏ ਇਨ ਦੂਹਨ ਗਹਿ ਜਮ ਸਦਨ ਤੈ ਹੋ ਅਬੈ ਪਠਾਏ ਚੌਪਈ ਇਹ ਮਾਰਗ ਜਬ ਨਿਰਪ ਚੜ ਗਏ ਦੁਤੀਏ ਮਾਰਗ ਉਤਰਤ ਤੇ ਭੈ ਅਥਕ ਸਾਂਢਣੀ ਪਰ ਚੜ ਬੈਠੇ ਰਾਣੀ ਸਹਿ ਸੋ ਜਾਰੇ ਕੈ ਟੈੜਿਲ ਅਥਕ ਸਾਂਢ ਚੜ ਬੈਠੇ ਦਈ ਤਵਾਇ ਕੈ ਪਵਨ ਬੇਗ ਜਿਉ ਚਲੀ ਮਿਲੈ ਕੋ ਜਾਏ ਕੈ ਉਤਰ ਰਾਵ ਕਾ ਦੇਖੈ ਦਿਸ਼ਟ ਪਸਾਰ ਕੈ ਹੋ ਉਤਮ ਸਾਂਢਨ ਹਰੀ ਮਤ ਮਹਿਮਾਰ ਕੈ ਚਉ ਪਈ ਤਬ ਰਾਜਾ ਪਿਆਦੋ ਰਹਿ ਗਇਓ ਪਹੁੰਚਤ ਤਿਨਾ ਨ ਕਿਉ ਹੂੰ ਭਇਓ ਛਾਲ ਬਲ ਸਭ ਆਪਣੇ ਕਰ ਹਾਰਿਓ ਲੈ ਰਾਣੀ ਗ੍ਰਹਿ ਜਾਰ ਪਧਾਰਿਓ ਵੜਿਲ ਦੂਹ ਹਾਥ ਨਿਜ ਮੂੜ ਛਾਰ ਢਾਰਤ ਭਇਓ ਜਨਕ ਰਹਾ ਮੈਂ ਲੂਟ ਕਿਨੂ ਤਾਕੋ ਲਇਓ ਗਿਰਿਓ ਚੂਮ ਕੈ ਭੂਮ ਅਦਕ ਮੁਰਝਾਏ ਕੈ ਹੋ ਬੂੜ ਨਦੀ ਮਹਿ ਮਰਿਓ ਅਦਕ ਬਿਖ ਖਾਏ ਕੈ ਲੈ ਰਾਣੀ ਕੋ ਜਾਰ ਜਵੈ ਗ੍ਰਹਿ ਆਇਓ ਭਾਂਤ ਭਾਂਸੋਂ ਦਰਬ ਦੀ ਜਾਨ ਲੁਟਾਇਓ ਜੋ ਐਸੀ ਅਵਲਾ ਕੋ ਛਲ ਸੋ ਪਾਈਐ ਹੋ ਬਿਨ ਦਾਮਨ ਤਿਹ ਦਏ ਹਾਥ ਵਿਕ ਜਾਈਐ ਛਲ ਅਵਲਾ ਛੈਲਣ ਕੋ ਕਛੂ ਨਾ ਜਾਣੀਐ ਲਹਿਓ ਨਾ ਜਾ ਕੋ ਜਾਏ ਸੋ ਕੈਸ ਵਖਾਨੀਐ ਜੋ ਕਛ ਛਿੱਦਰ ਇਨ ਕੇ ਛਲ ਕੋ ਲਖ ਪਾਈਐ ਹੋ ਸਮਝ ਚਿਤ ਚੁਪ ਰਹੋ ਨਾ ਕਿਸੂ ਬਤਾਈਐ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 144 ਸੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ